ਸੁਨਤ ਸੰਦੇਸ ਰੋ ਪ੍ਰਗ੍ਰਹਿ ਸੇ ਸੇਜ ਵਿਛਾਈ ਸੁਨਤ ਸੰਦੇਸ ਪ੍ਰਗ੍ਰਹਿ ਸੇ ਬਹੁਤ ਦਿਨ ਲਾਗੇ ਪਈ ਨੇ ਰਾਸੀ ਧਨ ਪ੍ਰ ദേശത്തെ ਵਸੈ ਚਰਨ ਸਗਲ ਰੋ 아, ਕੇਵਲ ਨਾਮ করবো ਵਾਰ ਵਾਰ ਆਪਣੇ ਗੁਰੂ ਕੋ ਜਾਸਾ ਹਉ ਵਾਰ ਵਾਰ ਆਪਣੇ ਗੁਰੂ ਮਿਲਾਵੇ ਮੇਰਾ ਪ੍ਰੀਤਮ ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ ਆਵਾਰ ਵਾਰ ਆਪਣੇ ਗੁਰੂ Para ਇੱਥੇ ਹੀ ਕੀਰਤਨ ਦੀ ਸਮਾਪਤੀ ਹੈ ਅੱਜ ਮੈਂ ਬਹੁਤ ਦੇਰ ਬਾਅਦ ਇਤਨਾ ਜ਼ੋਰ ਲਗਾ ਕੇ ਗਾਇਆ ਹੈ ਕਿਉਂਕਿ ਉਮਰ ਦਾ ਬੜੇਰਾ ਹੋ ਗਿਆ ਹੈ ਇਸ ਕਰਕੇ ਆਪਣੇ ਆਪ ਨੂੰ ਵੈਸੇ ਹੀ ਮੈਂ ਉਮਰ ਕਰਕੇ ਕਮਜ਼ੋਰ ਸਮਝਦਾ ਹਾਂ ਅੱਜ ਮੇਰਾ ਵੀਰ ਮੇਰੇ ਨਾਲ ਬੈਠਾ ਹੈ ਤੋ ਮੈਂ ਤਾਂ ਹੀ ਨਹੀਂ ਗਿਆ ਭਾਈ ਸਾਹਿਬ ਨਾਲ ਮੈਂ ਵੀ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਇਹ ਅਰਦਾਸ ਕਰਿਓ ਕਿ ਇਹ ਪ੍ਰਮਾਤਮਾ ਸਾਡਾ ਜਨਮ ਮਰਨ ਕੱਟ ਦੇਵੇ ਜੇ ਨਹੀਂ ਕੱਟਣਾ ਤਾਂ ਮੁੜ ਕੇ ਸਾਨੂੰ ਭਰਾ ਬਣਾ ਕੇ ਭੇਜੇ ਫਿਰ ਕੀਰਤਨੀ ਬਣਾ ਕੇ ਭੇਜੇ ਫਿਰ ਮੈਂ ਭਾਈ ਸਾਹਿਬ ਦੀ ਸਾਈਡ ਤੇ ਬੈਠ ਕੇ इतना ही कीर्तन कर सका ਗੱਲ ਇਹ ਹੈ ਕਿ ਜਜ਼ਬਾਤੀ ਇਹ ਕੁਦਰਤੀ ਵੈਸੇ ਹੀ ਇਹ ਜਗ੍ਹਾ ਹੀ ਇਸ ਤਰ੍ਹਾਂ ਦੀ ਹੈ ਫਿਰ ਅਸੀਂ ਦੇਰ ਬਾਅਦ ਇਕੱਠੇ ਬੈਠੇ ਹਾਂ ਇਹ ਤਾਂ ਕੁਦਰਤੀ ਗੱਲ ਹੈ ਚਲੋ ਮੈਂ ਬਹੁਤ ਬੋਲ ਵੀ ਨਹੀਂ ਸਕਦਾ ਮੈਂ ਮਨਿੰਦਰ ਸਿੰਘ ਹੋਰਾਂ ਨੂੰ ਇੱਕ ਜ਼ਰੂਰ ਬੇਨਤੀ ਕਰਾਂਗਾ ਇਹ ਪਿਛਲੇ ਵਰਿਆਂ ਤੋਂ ਪ੍ਰੋਗਰਾਮ ਚੱਲ ਰਹੇ ਹਨ ਆਉਣ ਵਾਲੇ ਸਾਲਾਂ ਤੱਕ ਜਦ ਤੱਕ ਗੁਰੂ ਨਿਭਾਏਗਾ ਅਸੀਂ ਕੋਸ਼ਿਸ਼ ਕਰਾਂਗੇ ਇਸ ਨੂੰ ਨਿਭਾਈਏ ਤੁਸੀਂ ਸਾਨੂੰ ਸਾਥ ਦਿਓ ਇਹਨਾਂ ਪ੍ਰੋਗਰਾਮਾਂ ਵਿੱਚ ਸਾਰੇ ਪ੍ਰੋਗਰਾਮਾਂ ਵਿੱਚ ਕਰੀਬਨ 4 ਦਿਨ ਦਾ ਪ੍ਰੋਗਰਾਮ ਹੈ ਇਹ ਗੁਰੂ ਦੀ ਕਿਰਪਾ ਹੋਈ ਨਾ ਇਸ ਥਾਂ ਤੇ ਆਪਾਂ ਨੂੰ ਫੇਰ ਜਦੋਂ ਅਸੀਂ ਦੋਨੋਂ ਜਣੇ ਅਲੱਗ ਹੋਏ ਨਾ ਆਪਣੇ ਆਪਣੇ ਜਜ਼ਬਾਤ ਅਸੀਂ ਗਾ ਕੇ ਕੱਢ ਲਏ ਸੀ ਇਹਨਾਂ ਨੇ ਇੱਕ ਕੈਸਟ ਰਿਕਾਰਡ ਕਰਾਈ ਸੀ ਵਿਛੜੇ ਭਰਾਵਾਂ ਦੀ ਕਹਾਣੀ तो मैं रिकॉर्ड कराई सी बिरहा ਅੰਦਰੋਂ ਤਾਂ ਅਸੀਂ ਇੱਕੋ ਜਿਹੇ ਸਾਂ ਉਹ ਆਪਣਾ ਅਸੀਂ ਸ਼ਬਦਾਂ ਵਿੱਚ ਵਾਲ ਕੱਢ ਤਾਂ ਲਿਆ ਸੀਗਾ ਪਰ ਬੜੀ ਦੇਰ ਦਾ ਇਹ ਰੁਕਿਆ ਹੋਇਆ ਸੀ ਅੱਜ ਸਾਰਾ ਨਿਕਲ ਗਿਆ ਹੈ ਅਰਦਾਸ ਕਰਿਓ ਜਿੱਥੇ ਜਿੱਥੇ ਵੀ ਗੁਰੂ ਦੀ ਕਿਰਪਾ ਹੋਏਗੀ ਮਿਲ ਕੇ ਅਸੀਂ ਗਾਇਨ ਕਰਾਂਗੇ ਮੇਰੇ ਅਤ ਸਰਕਾਰ ਜੋ ਮੇਰੇ ਤੋਂ ਉਮਰ ਵਿੱਚ ਬਹੁਤ ਛੋਟੇ ਹਨ ਗੁਣਾ ਕਰਕੇ ਬਹੁਤ ਵੱਡੇ ਹਨ ਭਾਈ ਸਾਹਿਬ ਭਾਈ ਇੰਦਰਪਾਲ ਸਿੰਘ ਜੀ ਮੈਂ ਉਹਨਾਂ ਨੂੰ ਪਿਛਲੇ ਦਿਨ ਹੀ ਆਖਿਆ ਸੀ ਕਿ ਭਾਈ ਸਾਹਿਬ ਵੀ ਜਦੋਂ ਆਉਣਗੇ ਮੈਂ ਕੋਸ਼ਿਸ਼ ਕਰਾਂਗਾ ਅਸੀਂ ਇਕੱਠੇ ਬੈਠੀਏ ਤੋਂ ਮੇਰੀ ਇੱਛਾ ਸੀ ਬੜੀ ਦੇਰ ਦੀ ਕਿ ਇਹਨਾਂ ਸਥਾਨਾਂ 'ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਇਕੱਠੇ ਹੋਈਏ ਅੱਜ ਗੁਰੂ ਨੇ ਕਿਰਪਾ ਕਰ ਦਿੱਤੀ ਹੈ ਭਾਈ ਸਾਹਿਬ ਮੈਂ ਮੈਂ ਮੈਂ ਅਗਲੇ ਸਾਲ ਅਗਲੇ ਸਾਲ ਕਿਉਂ ਹੁਣ ਮੇਰੇ ਪ੍ਰੋਗਰਾਮ ਸਾਰੇ ਨਹੀਂ ਨਹੀਂ ਅਗਲੇ ਸਾਲ ਦੀ ਗੱਲ ਕਰਦੇ ਹਾਂ ਅਗਲੇ ਸਾਲ ਤੋਂ ਜੇ ਸਤਿਗੁਰਾਂ ਨੇ ਸਮਾਂ ਬਖਸ਼ਿਆ ਮੈਂ ਜ਼ਰੂਰ ਹਾਜ਼ਰ ਨਹੀਂ ਅਗਲੇ ਸਾਲ ਨਹੀਂ ਅਗਲੇ ਸਾਲ ਹੀ ਨਹੀਂ ਅਗਲੇ ਸਾਲ ਤੋਂ ਜਦੋਂ ਤੱਕ ਇਹ ਪ੍ਰੋਗਰਾਮ ਚੱਲਦਾ ਸੋ ਮੈਨੂੰ ਮਾਣ ਹੈ ਮੇਰਾ ਛੋਟਾ ਵੀ ਜਿੱਥੇ ਸਤਿਗੁਰੂ ਨੇ ਬਹੁਤ ਗਲੇ ਦੇ ਵਿੱਚ ਸੋਜ ਬਖਸ਼ੀ ਹੈ ਰਸ ਬਖਸ਼ਿਆ ਹੈ ਉੱਥੇ ਜਿਹੜਾ ਤੁਸੀਂ ਪਹਿਲਾਂ ਗੀਤ ਸੁਣਿਆ ਸੀ ਨਾ ਕੀਂਦਾ ਦੀਏ ਉਹ ਸਤਿਗੁਰੂ ਨੇ ਇਹਨਾਂ ਨੂੰ ਕਲਮ ਵੀ ਦਿੱਤੀ ਹੈ ਲਿਖਣ ਦੇ ਜਜ਼ਬਾਤ ਵੀ ਦਿੱਤੇ ਹੋਏ ਹਨ ਤਾਂ ਫਿਰ ਮਿਲ ਬੈਠਾਂਗੇ ਜੀ ਅਗਲੇ ਸਾਲ ਮੈਂ ਬੇਨਤੀ ਕਰਾਂ ਜੀ ਪਰਸੋਂ ਟਾਈਮ ਹੈ ਜੋ ਤੁਸੀਂ ਲਗਾਤਾਰ ਪ੍ਰੋਗਰਾਮ ਨੇ ਓਕੇ ਚਲੋ ਕੋਈ ਗੱਲ ਨਹੀਂ ਅਗਲੇ ਸਾਲ 22 ਤੇ 24 ਔਰ 25 ਨੂੰ ਵੀ ਜੋ ਪ੍ਰੋਗਰਾਮ ਅਗਲੇ ਸਾਲ ਦੀ ਗੱਲ ਅਗਲੇ ਸਾਲ ਹਾਜ਼ਰ ਹੈ ਅਗਲੇ ਸਾਲ ਤੋਂ ਪਹਿਲਾਂ ਚੁੱਕਾ ਨਹੀਂ ਖਿਮਾ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਪ ਜੀਆਂ ਨੇ ਬਹੁਤ ਪਿਆਰ ਭਾਵਨਾ ਵਿਰਾਗ ਵਿੱਚ ਸਤਿਗੁਰਾਂ ਦੀ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਭਾਈ ਸਾਹਿਬ ਹੁਣਾ ਪਾਸੋਂ ਸਰਵਨ ਕੀਤਾ ਹੈ ਆਪ ਜੀਆਂ ਨੇ ਬਹੁਤ ਪਿਆਰ ਭਾਵਨਾ ਵਿਰਾਗ ਵਿੱਚ ਸਤਿਗੁਰਾਂ ਦੀ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਭਾਈ ਸਾਹਿਬ ਹੁਣਾ ਪਾਸੋਂ ਸਰਵਨ ਕੀਤਾ ਹੈ